ਓਮਕਾਰ ਆਦ ਮੈਂ ਜਨ ਭਗਤ ਕਬੀਰ ਜੀ ਦੀ ਬਾਣੀ ਹੈ ਭਗਤਾਂ ਦੀ ਸਭ ਤੋਂ ਪਹਿਲੀ ਬਾਣੀ ਹੈ ਬਾਣੀ ਭਗਤ ਕਬੀਰ ਜੀ ਨੇ ਇੱਕ ਲਿਖੀ ਹੈ ਬਾਣੀ ਅਸਲ ਚ ਕਹਾਣੀ ਹੁੰਦੀ ਹੈ ਪੂਰੀ ਬਾਕੀ ਸ਼ਬਦਾਂ ਦੇ ਵਿੱਚ ਖੰਡਣ ਮੰਡਣ ਹੁੰਦਾ ਹੈ ਜਿਹੜੇ ਜਿਵੇਂ ਨਾਮ ਕੀ ਹੈ ਤਪ ਕੀ ਹੈ ਜਪ ਕੀ ਹੈ ਠੀਕ ਤਪ ਕੀ ਹੈ ਜਿਹੜਾ ਦਰਗਾਹ ਪ੍ਰਵਾਨ ਤਪ ਕੀ ਹੈ ਨਾਮ ਕੀ ਹੈ ਦਾਨ ਕੀ ਹੈ ਪੁੰਨ ਕੀ ਹੈ ਤੇ ਜਿਹੜਾ ਲੋਕਾਂ ਦਾ ਸਾਡਾ ਬਣਾਇਆ ਹੋਇਆ ਹੈ ਇੱਥੇ ਆਪਣੀਆਂ ਮਤਾਂ ਦੇ ਅਨਸਾਰ ਆਪ ਆਪਣੀ ਬੁੱਧ ਅਨਸਾਰ ਉਹ ਕੀ ਲੋਕਾਂ ਦਾ ਬਣਾਇਆ ਹੈ ਜਿਹੜਾ ਹੈਗਾ ਡਿਫਰੈਂਟ ਵਿਦਵਾਨਾਂ ਦਾ ਬੁੱਧਵਾਨਾਂ ਦਾ ਜੋ ਵੀ ਹੈ ਜਿਹੜੇ ਮੱਤਾਂ ਨੇ ਉਹਨੂੰ ਗੁਰਬਾਣੀ ਚ ਮਰ ਕੇ ਮੱਤਾਂ ਕੇ ਆਦਮੀ ਦੀ ਬਣਾਈ ਹੋਈ ਮੱਤਾਂ ਦੇ ਉਹ ਦਰਗਾਹ ਪ੍ਰਵਾਨ ਨਹੀਂ ਹਰਦੀ ਉਹਨਾਂ ਨੂੰ ਕਹੇ ਫੋਕਟ ਧਰਮ ਕਛੂ ਫੜ ਨਾ ਹੈ ਉਹਨਾਂ ਦਾ ਕੋਈ ਫੜ ਨਹੀਂ ਉਹਨਾਂ ਨੂੰ ਫੜ ਨਹੀਂ ਲੱਗਦਾ ਫੜਿਆ ਫੁਲਿਆ ਬੱਪੜੇ ਪੀਤਲ ਵਿੱਚ ਸੁਆਹ ਜਿਵੇਂ ਤਿਲਾਂ ਦੇ ਬੂਟੇ ਹੋ ਜਾਂਦੇ ਨੇ ਬੜੇ ਉਹ ਵੀ ਚੰਗੇ ਤਕੜੇ ਹੁੰਦੇ ਨੇ ਫੁੱਲ ਵੀ ਲੱਗਦੇ ਨੇ ਪਰ ਉਹਦੇ ਵਿੱਚ ਜਿਹੜਾ ਹੁੰਦਾ ਹੈ ਫਲ ਦੀ ਜਗ੍ਹਾ ਜਿਹੜਾ ਤਿਲਾਂ ਦੇ ਵਿੱਚ ਤੇਲ ਦੀ ਜਗ੍ਹਾ ਸਵਾਹ ਹੁੰਦੀ ਹੈ ਕਾਲੇ ਹੁੰਦੇ ਨੇ ਤਿਲ ਇਸ ਕਰਕੇ ਜਿੰਨੇ ਵੀ ਧਰਮ ਨੇ ਗੁਰਮਤਿ ਦੇ ਵਿਰੋਧ ਇਹ ਗੁਰਮਤ ਦਾ ਧਰਮ ਸੱਚ ਪਰਮੇਸ਼ਰ ਨੇ ਆਪ ਦਰਗਾਹ ਚੋਂ ਦੱਸਿਆ ਛੁੱਟਣ ਦੀ ਵਿਧੀ ਕੀ ਹੈ ਫਸਤਾ ਅਸੀਂ ਆਪ ਗਏ ਛੋਟਾ ਆਪ ਨਹੀਂ ਸਕਦੇ ਫਸਣ ਦੀ ਵਿਧੀ ਸਾਰੇ ਜਾਣਦੇ ਨੇ ਫਸਣ ਕੀ ਵਿਧੀ ਸਭ ਕੁਝ ਸਭ ਸਾਰੇ ਜਾਣਦੇ ਨੇ ਛੋਟਾ ਕੰਮ ਕਰਨ ਵਾਲੇ ਸਾਰੇ ਜਾਣਦੇ ਨੇ ਸਵਾਲ ਨੂੰ ਫਿਰ ਕੋਈ ਸਿਆਣਾ ਜਾਣਦਾ ਸੰਭਾਲਣਾ ਕੰਮ ਔਖਾ ਹੁੰਦਾ ਵਿਗਾੜਨਾ ਕੀ ਹੈ ਵਿਗਾੜ ਤੇ ਜਦੋਂ ਭਗਤ ਕਬੀਰ ਜੀ ਨੇ ਕਿਹਾ ਜਾਣੀ ਜਾਣੀ ਦੇ ਰਾਜਾ ਰਾਮ ਦੀ ਕਹਾਣੀ ਮੈਂ ਸਾਰੀ ਕਹਾਣੀ ਜਾਣ ਲਈ ਅਸਲ ਦੇ ਵਿੱਚ ਰਾਜਾ ਰਾਮ ਦੀ ਕਹਾਣੀ ਹੈ ਕੀ ਸ੍ਰਿਸ਼ਟੀ ਦੀ ਰਚਨਾ ਕੀ ਹੈ ਇਹ ਸਵਾਲ ਸਾਰੇ ਧਰਮਾਂ ਦੇ ਸਾਹਮਣੇ ਸ੍ਰਿਸ਼ਟੀ ਕਿਵੇਂ ਬਣੀ ਜੀਵਾਤਮਾ ਕੀ ਹੈ ਇਹ ਕਿੱਥੋਂ ਆਇਆ ਕਿੱਥੇ ਨੂੰ ਜਾਂਦਾ ਹੈ ਇਹਦਾ ਕੀ ਬਣੂਗਾ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਖਿਆਲ ਨੇ ਇਹਦੇ ਕੋਈ ਕਹਿੰਦਾ ਜੰਮਣ ਮਰਨ ਰਹੀ ਨਹੀਂ ਕੋਈ ਜਨਮ ਹੁੰਦਾ ਔਰ ਉਹ ਇਹ ਨਹੀਂ ਦੱਸਦੇ ਵੀ ਪਹਿਲਾਂ ਇਹ ਜਨਮ ਕਿਉਂ ਹੋਇਆ ਇਹਦਾ ਕੋਈ ਕਹਿੰਦਾ ਕਰਮ ਤੋਂ ਜਨਮ ਹੁੰਦਾ ਹੈ ਕਰਮ ਤਾਂ ਫਿਰ ਸਰੀਰ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਰੀਰ ਮਿਲੂ ਤਾਂ ਹੀ ਕਰਮ ਹੈ ਸਰੀਰ ਮਿਲਣਾ ਜਿਹੜਾ ਹੈ ਜਨਮ ਜਨਮ ਕਰਮ ਨਾਲ ਨਹੀਂ ਹੋਇਆ ਕਰਮ ਕਰਮ ਤਾਂ ਸਰੀਰ ਮਿਲੇ ਤੋਂ ਸ਼ੁਰੂ ਹੋਇਆ ਤੇ ਫਿਰ ਜਨਮ ਕਿਉਂ ਹੋਇਆ ਉਹ ਧਰਮ ਵਿੱਚ ਕਵੀ ਹੈ ਜਿਹੜੇ ਕਰਮ ਤੋਂ ਜਨਮ ਹੁੰਦੇ ਨੇ ਸਾਡੇ ਕਰਮਾਂ ਵਾਸਤੇ ਜਨਮ ਹੁੰਦਾ ਕਰਮਾਂ ਦੇ ਕਾਰਨ ਜਨਮ ਹੁੰਦਾ ਭਾਈ ਜਨਮ ਤਾਂ ਹੋਇਆ ਪਹਿਲਾਂ ਕਰਮ ਹੋਇਆ ਪਿੱਛੋਂ ਸ਼ੁਰੂ ਇੱਥੇ ਆ ਕੇ ਚੁੱਪ ਕਰ ਜਾਂਦੇ ਉਹਨਾਂ ਜਵਾਬ ਨਹੀਂ ਹੋਵੇ ਕਹਿਣ ਦਾ ਭਾਵ ਹੈ ਸਾਰੇ ਜਿਹੜੇ ਧਰਮ ਦੇ ਉਹਨਾਂ ਨੂੰ ਚੁੱਪ ਕਰਾਤਾ ਗੁਰਬਾਣੀ ਨੇ ਉਹਨਾਂ 'ਚ ਕਵੀਆਂ ਸੀ ਆਦਮੀ ਦੀ ਬੁੱਧ ਸੀ ਉਹ ਸਟੀਕ ਜਵਾਬ ਸਹੀ ਜਵਾਬ ਗੁਰਬਾਣੀ ਨੇ ਦਿੱਤਾ ਜੀਵ ਆਤਮਾ ਕੀ ਹੈ ਇਹ ਆਪਣੇ ਮੂਲ ਚੋਂ ਕਿਵੇਂ ਵਿਛੜੀ ਹੋਈ ਹੈ ਇਹਦਾ ਮੂਲ ਕੀ ਹੈ ਉਹ ਮਾਇਆ ਕਿਵੇਂ ਆ ਗਿਆ ਹੁਣ ਕਿਵੇਂ ਵਾਪਸ ਜਾਊਗਾ ਕੀ ਕੀ ਇਹਨੂੰ ਬਿਮਾਰੀਆਂ ਨੇ ਪਹਿਲਾ ਬਿਮਾਰੀ ਕੀ ਸੀ ਮੂਲ ਬਿਮਾਰੀ ਕੀ ਹੈ ਉਹਦੇ ਬਾਅਦ ਬਲਕੇ ਬਿਮਾਰੀਆਂ ਹੋਰ ਕਿੰਨੀਆਂ ਹੋ ਗਈਆਂ ਜਿਵੇਂ ਉਹ ਕਹਿੰਦੇ ਨੇ ਆਮ ਤੌਰ ਤੇ ਸਾਰੇ ਕਿ ਰੋਗ ਪੰਜ ਨੇ ਪਿਆਉਗਣ ਪੰਜ ਕਾਮ ਕ੍ਰੋਧ ਲੋਭ ਅਹੰਕਾਰ ਭਗਤ ਕਬੀਰ ਜੀ ਕਹਿੰਦੇ ਨੇ 6 ਦੇ ਬਜਰੀਆਂ 6 ਵਾਰੀ ਡਾਇਗਨੋਸ ਕੀਤਾ ਕਿਸੇ ਨੇ ਜਿਹਨੇ ਜਾਣੀ ਫੜੀ ਬਿਮਾਰੀ ਦੀ ਉਹ ਬਿਮਾਰੀ ਦਾ ਇਲਾਜ ਨਹੀਂ ਕਰ ਸਕਿਆ ਦੁਨੀਆ ਦੇ ਕਿਸੇ ਧਰਮ ਨੇ ਇਹ ਨਹੀਂ ਕਿਹਾ ਕਿ ਇਹ ਔਗਣ 6 ਨੇ ਤੇ ਵਿਕਾਰ 6 ਨੇ ਪੰਜ ਮੰਦਰ ਪੰਜ ਤਾਂ ਉਹ ਨੇ ਜਿਹੜੇ ਸਾਨੂੰ ਇਸ ਵਕਤ ਦੀਦੇ ਨੇ ਜਿਹੜੇ ਜਨਮ ਤੋਂ ਬਾਅਦ ਪੈਦਾ ਹੋਏ ਨੇ ਜਿਹੜੇ ਲੋਕ ਕਰਮ ਤੋਂ ਜਨਮ ਮੰਨਦੇ ਨੇ ਉਹ ਪੰਜੇ ਬਣਨਗੇ ਛੇ ਨਹੀਂ ਕਹਿ ਸਕਦੇ ਉਹਨਾਂ ਨੂੰ ਜਨਮ ਤੋਂ ਬਾਅਦ ਦਾ ਹੀ ਗਿਆਨ ਹੈ ਜਨਮ ਤੋਂ ਪਹਿਲਾਂ ਦਾ ਗਿਆਨ ਨਹੀਂ ਹੁੰਦਾ ਮੁਰਖਾ ਜਨਮ ਤੋਂ ਪਹਿਲਾਂ ਦਾ ਗਿਆਨ ਨਹੀਂ ਹੈ ਕਿਸੇ ਨੂੰ ਜਦੋਂ ਮੁਰਖਾ ਜਨਮ ਨਹੀਂ ਹੋਇਆ ਸੰਸਾਰ ਤਾਂ ਪਹਿਲਾਂ ਕੀ ਸੀ ਸਭ ਕੁਝ ਲਿਖਿਆ ਆਦਮੀ ਨੇ ਧਰਮ ਆਦਮੀ ਨੇ ਬਣਾਏ ਨੇ ਉਸ ਤੋਂ ਪਹਿਲਾਂ ਦਾ ਆਦਮੀ ਥਾ ਨਹੀਂ 84 ਲੱਖ ਜੋਨ ਸਭ ਪਹਿਲਾਂ ਬਣ ਚੁੱਕੀ ਹੈ ਆਦਮੀ ਦੀ ਜੋਨ ਲਾਸਟ ਵਿੱਚ ਆਉਂਦੀ ਹੈ ਕਰੋੜਾਂ ਸਾਲ ਤੱਕ ਆਦਮੀ ਦਾ ਜਨਮ ਨਹੀਂ ਹੋਇਆ ਜੀਵ ਆਤਮਾ ਤੇ ਸੀ ਇਹ ਤਾਂ ਲਾਸਟ ਵਾਲੀ ਪੌੜੀ ਹੈ ਕੋਈ ਥੱਲੇ ਦੀਆਂ ਪੌੜੀਆਂ ਚੜ ਕੇ ਹੀ ਆਦਮੀ ਲਾਸਟ ਵਾਲੀ ਪੌੜੀ ਤੇ ਗਿਆ ਥੱਲੇ ਦੀਆਂ ਪੌੜੀਆਂ ਵੀ ਇਹੀ ਚੜਦਾ ਰਿਹਾ ਉਦੋਂ ਦਾ ਗਿਆਨ ਕੌਣ ਕਰੂਗਾ ਉਹਦੇ ਬਾਰੇ ਸਿਮਰਤ ਸ਼ਾਸਤਰ ਚੁੱਪ ਨੇ ਚੁੱਪ ਹੋ ਰਹੀ ਹੈ ਜਦੋਂ ਆਦਮੀ ਜਦ ਤੱਕ ਹੋ ਹੋਊ ਜਦ ਤੱਕ ਦੱਸੂਗਾ ਕੌਣ ਦੱਸੂਗਾ ਉਹ ਕ੍ਰੀਏਟਰ ਦੱਸੂਗਾ ਉਹ ਜਿਹਨੇ ਸ੍ਰਿਸ਼ਟੀ ਕ੍ਰੀਏਟ ਕੀਤੀ ਉਹੀ ਦੱਸੂਗਾ ਹੋਰ ਕੌਣ ਦੱਸੂਗਾ ਪਿਤਾ ਦਾ ਜਨਮ ਕੀ ਜਾਣੇ ਪੂਤ ਪੁੱਤਰ ਦਾ ਜਨਮ ਪਿਤਾ ਦੱਸੂਗਾ ਪਿਤਾ ਦਾ ਜਨਮ ਪੁੱਤਰ ਕਿਵੇਂ ਦੱਸ ਦੂ ਆਪਣਾ ਨਹੀਂ ਦੱਸ ਸਕਦਾ ਤਾਂ ਇਹ ਸਮੱਸਿਆ ਸੀ ਮਨ ਜਿਹੜੀਆਂ ਮੱਤਾਂ ਨੇ ਦੂਜੀਆਂ ਅਰ ਗੁਰਮਤ ਇਹ ਅਸਲ ਦੇ ਵਿੱਚ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਧਰਮ ਉਹਨੇ ਹੀ ਭੇਜਿਆ ਜਿਹੜੇ ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੇ ਹੀ ਦੱਸਿਆ ਉਹਦੇ ਹੀ ਪੁੱਛਿਆ ਭਗਤਾਂ ਨੇ ਵੀ ਤੂੰ ਦੱਸੇ ਸਾਹਿਬ ਦੀ ਕਹਾਣੀ ਰਾਜਾ ਰਾਮ ਕੀ ਹੈ ਕੀ ਉਹਨੇ ਦੱਸਿਆ ਇਸ ਕਰਕੇ ਭਗਤ ਬੁਲਾਏ ਬੋਲਦੇ ਨੇ ਆਪ ਨਹੀਂ ਬੋਲਦੇ ਬੁਲਾਉਣ ਵਾਲਾ ਕੌਣ ਹੈ ਜੀ ਕ੍ਰੀਏਟਰ ਜਿਹਦੇ ਸ੍ਰਿਸ਼ਟੀ ਪੈਦਾ ਕੀਤੀ ਹੈ ਕੁਝ ਗੱਲਾਂ ਐਸੀਆਂ ਨੇ ਗੁਰਬਾਣੀ ਦੇ ਵਿੱਚ ਸਾਇੰਸ ਤਾਂ ਉਹਨਾਂ ਨੂੰ ਮੰਨਦੀ ਹੈ ਠੀਕ ਹੈ ਪਰ ਆਮ ਆਦਮੀ ਨਹੀਂ ਮੰਨ ਸਕਦਾ ਆਮ ਆਦਮੀ ਤਾਂ ਤਾਂ ਮੰਨਦਾ ਜੇ ਸਾਇੰਸ ਨੇ ਮੰਨ ਲਈ ਹੁਣ ਉਦੋਂ ਆਦਮੀ ਹੈ ਨਹੀਂ ਜੀਵ ਆਤਮਾ ਹੈ ਸਰੀਰ ਹੈ ਨਹੀਂ ਕਿਸੇ ਦਾ ਧਾਰਨ ਕੀਤਾ ਹੋਇਆ ਉਸ ਵੇਲੇ ਦੀ ਗੱਲ ਕਿਵੇਂ ਪਤਾ ਲੱਗ ਗਿਆ ਕਿਹਨੇ ਦੱਸੀ ਜੀਵ ਤਾਂ ਕੋਈ ਹੈ ਹੀ ਨਹੀਂ ਹੈ ਜੋ ਜੀਵ ਆਤਮਾ ਹੈ ਸਰੀਰ ਨਹੀਂ ਧਾਰਨ ਕੀਤਾ ਕਿਸੇ ਉਸ ਵੇਲੇ ਦੀ ਗੱਲ ਕੌਣ ਦੱਸੂ ਅਜਾ ਜੀਵ ਆਤਮਾ ਵੀ ਨਹੀਂ ਹੈ ਕੱਲਾ ਸੱਚਖੰਡ ਹੈ ਉਹਦੇ ਬਾਅਦ ਤ੍ਰੇਤਾ ਆਇਆ ਤ੍ਰੇਤੇ 'ਚ ਕੀ ਹੋਇਆ ਤ੍ਰੇਤੇ ਦੇ ਬਾਅਦ ਫਿਰ ਦੁਆਪਰ ਆਇਆ ਦੁਆਪਰ 'ਚ ਕੀ ਹੋਇਆ ਦੁਆਪਰ ਤੋਂ ਬਾਅਦ ਕਾਲਯੁਗ ਹੈ ਹੁਣ ਆਇਆ ਕਲਯੁਗ ਕੀ ਹੋਊਗਾ ਕੀ ਕਰਨਾ ਚਾਹੀਦਾ ਹੈ ਕੀ ਕਰਨਾ ਨਹੀਂ ਚਾਹੀਦਾ ਇਹ ਸਾਰੀ ਕਹਾਣੀ ਰਾਜਾ ਹੋ ਕੇ ਸਾਰੀ ਗੁਰਬਾਣੀ ਹੈ ਜਿਹੜਾ ਤ੍ਰੇਤਾ ਅਦਵਾਪਰ ਕਲਯੁਗ ਸਜੁਗ ਸਾਨੂੰ ਦੱਸਿਆ ਹੋਇਆ ਉਹ ਯੁੱਗ ਦਰਸਲ ਹੈ ਹੀ ਨਹੀਂ ਉਹ ਵਿਦਵਾਨਾਂ ਨੇ ਬਣਾਇਆ ਹੈ ਯੁੱਗ ਨੇ ਕੋਈ ਨਹੀਂ ਗੁਰਬਾਣੀ ਨਹੀਂ ਬੰਦੀ ਕਿਉਂਕਿ ਉਹਨਾਂ ਨੇ ਦੱਸਿਆ ਹੈ ਇਹ ਰਾਜਾ ਰਾਮ ਦੀ ਕਹਾਣੀ ਹੈ ਸਾਰੀ ਜਾਣੀ ਜਾਣੀ ਰੇ ਰਾਜਾ ਰਾਮ ਦੀ ਕਹਾਣੀ ਕਹਿੰਦਾ ਮੈਂ ਇਕੱਲੇ ਨੇ ਨਹੀਂ ਜਾਣੀ ਪਹਿਲਾਂ ਵੀ ਜਾਣੀ ਹੈ ਤਰੂ ਪ੍ਰਲਾਦ ਨੇ ਵੀ ਜਾਣੀ ਹੈ ਪਿੱਛੇ ਦੱਸੀ ਹੋਈ ਹੈ ਸਾਰੀ ਅਮਰੀਕ ਨੇ ਵੀ ਜਾਣੀ ਹੈ ਸਮਝੇ ਬਹੁਤ ਭਗਤਾਂ ਦੇ ਲੋਕ ਨੇ ਉਹਨਾਂ ਨੇ ਵੀ ਜਾਣੀ ਹੈ ਉਹਨਾਂ ਨੇ ਲਿਖੀ ਵੀ ਹੋਈ ਹੈ ਉਹਨਾਂ ਦੀਆਂ ਲਿਖਤਾਂ ਹੀ ਸੀ ਮਹਾਰਾਜ ਜੀ ਜਿਹੜੀਆਂ ਪੜੀਆਂ ਨੇ ਜਾ ਕੇ ਕਿਹਨੇ ਜਾਣੀ ਹੈ ਨਾਰਦ ਨੇ ਜਾਣੀ ਹੈ ਨਾਰਦ ਬਚਨ ਵਿਆਸ ਕਹਤਾ ਹੈ ਸੁਖ ਕੋ ਪੁੱਛੋ ਸੁਖਦੇਵ ਸੋਮੀ ਸੁਖ ਕੋ ਪੁੱਛੋ ਜਾਈ ਕਹੇ ਕਬੀਰ ਰਾਮਾ ਰਬ ਛੂਟੋ ਨਹੀਂ ਤਾਂ ਬੁੱਢੇ ਭਾਈ ਡੁੱਬਿਆ ਤਾਂ ਹੈਗਾ ਹੀ ਰਾਮ ਦੇ ਵਿੱਚ ਰੱਬ ਕੇ ਛੁਟਕਾਰਾ ਹੈ ਰਾਮ ਸਭ ਦੇ ਅੰਦਰ ਹੈ ਬਾਹਰ ਰਾਮ ਕਿਤੇ ਨਹੀਂ ਹੁੰਦਾ ਬਾਹਰ ਰਾਮ ਆਪਾਂ ਨੋ ਕਿਸੇ ਦਾ ਰੱਖ ਲੋ ਬਾਹਰ ਦੇ ਰਾਮ ਦੀ ਗੱਲ ਹੈ ਜਿਹਦਾ ਮਰਜੀ ਨੋ ਰੱਖ ਲਈਏ ਇੱਥੇ ਰੱਖੇ ਹੋਏ ਨੇ ਆਪਣੇ ਪਰ ਰਾਮ ਉਹ ਹੈ ਜਿਹੜੇ ਜਿਹਦੇ ਵਿੱਚ ਰਾਮ ਉਹਨੂੰ ਨਹੀਂ ਕਹਿੰਦੇ ਜਿਹੜਾ ਸਾਡੇ ਜਰਮ ਹੋਇਆ ਇਹ ਵੀ ਗੱਲ ਗਲਤ ਹੈ ਰਾਮ ਛੋਟਾ ਹੋਇਆ ਮੈਂ ਵੱਡਾ ਹੋਇਆ ਜੇ ਰਾਮ ਮੇਰੇ ਜਨਮਿਆ ਹੋਇਆ ਮੈਂ ਵੱਡਾ ਹੋਇਆ ਰਾਮ ਛੋਟਾ ਹੋਇਆ ਅਸਲ ਦੇ ਵਿੱਚ ਅਸੀਂ ਰਾਮ ਦੇ ਵਿੱਚ ਰਬੜੇ ਰਾਮ ਸਮਰੱਥ ਹੈ ਰਾਮ ਵੱਡਾ ਮੈਂ ਨਹੀਂ ਵੱਡਾ ਜੇ ਤਾਂ ਕੋਈ ਪਾਣੀ ਵੱਡਾ ਜ਼ਿਆਦਾ ਹੈ ਫਿਰ ਤਾਂ ਲੋਟਾ ਉਹ ਚ ਡੁੱਬ ਜੂਗਾ ਜੇ ਭਾਂਡਾ ਵੱਡਾ ਵਸਤੂ ਛੋਟੀ ਹੈ ਫਿਰ ਉਹ ਉਹਦੇ ਚ ਪੈ ਜੂ ਵੱਡਾ ਭਾਂਡਾ ਲਾਇਆ ਦੁੱਧ ਥੋੜਾ ਸੀ ਉਹਦਾ ਭਰਿਆ ਹੀ ਨਾ ਖਾਲੀ ਰਹਿ ਗਿਆ ਜੇ ਭਾਂਡਾ ਛੋਟਾ ਦੁੱਧ ਦਾ ਡਰਮ ਫਿਰ ਉਹ ਵਿੱਚੇ ਡੁੱਬ ਸਕਦਾ ਉਹਦੇ ਇਸ ਕਰਕੇ ਰੌਣ ਵੱਡਾ ਵਰਤ ਹੈ ਰਾਮ ਸਮਰੱਥ ਹੈ ਇਹ ਜੀਵ ਤਾਂ ਉਹਦੇ ਵਿੱਚੋਂ ਇੱਕ ਕਿਰਨ ਸੂਰਜ ਚੋਂ ਜਿਵੇਂ ਨਿਕਲੀ ਕਿਰਨ ਹੁੰਦੀ ਹੈ ਨਾ ਇਹ ਤਾਂ ਰਾਮ ਦੀ ਕਿਰਨ ਹੈ ਉਹ ਸੂਰਜ ਦੀ ਕਿਰਨ ਕਿੱਥੇ ਸੂਰਜ ਰਾਮ ਸੂਰਜ ਹੈ ਤਾਂ ਕਿਰਨ ਉਹਦੀ ਰਾਮ ਦੀ ਰਾਮ ਦੇ ਵਿੱਚੋਂ ਹੀ ਨਿਕਲਦੀ ਹੈ ਰਾਮ 'ਚ ਸਮਾ ਜਾਂਦੀ ਹੈ ਇਹ ਕਿਰਨ ਰਾਮ 'ਚੋਂ ਪੈਦਾ ਹੋਈ ਹੈ ਰਾਮ 'ਚ ਸਮਾ ਜੇ ਫਿਰ ਅਸਲ ਜੇ ਰਵੇ ਹੋਇਆ ਦਾ ਮਤਲਬ ਇਹ ਹੈ ਰਵਿਆ ਹੋਇਆ ਲਫ਼ਜ਼ ਹੈ ਸਾਡੇ ਵੈਸੇ ਰਵਿਆ ਹੋਇਆ ਅਸੀਂ ਜਿਹੜਾ ਬੋਲਦੇ ਹਾਂ ਰਵਿਆ ਹੋਇਆ ਲਫ਼ਜ਼ ਹੋਰ ਹੁੰਦਾ ਰਵਿਆ ਹੋਇਆ ਲਫ਼ਜ਼ ਹੋਰ ਹੁੰਦਾ ਰਵਣਾ ਹੁੰਦਾ ਆਕਾਸ਼ 'ਚ ਪਰ ਆਕਾਸ਼ ਦੇ ਵਿੱਚ ਲਾਈਟ ਰਵੀ ਹੋਈ ਹੈ ਰਵੀ ਨਹੀਂ ਹੋਈ ਲਾਈਟ ਆਫ ਕਰ ਦੋ ਹਨੇਰਾ ਜਦੇ ਅਲੱਗ ਹੋ ਗਿਆ ਕੋਈ ਝਟਕਾ ਨਹੀਂ ਵੱਜਣਾ ਔਨ ਕਰ ਦੋ ਕੋਈ ਝਟਕਾ ਨਹੀਂ ਵੱਜਣਾ ਚਾਲੂ ਹੋ ਜਾਣਾ ਆਕਾਸ਼ 'ਚ ਰਵਿਆ ਹੋਇਆ ਰਵਿਆ ਹੋਇਆ ਹੁੰਦਾ ਜਿਵੇਂ ਮਿੱਟੀ 'ਚ ਪਾਣੀ ਰਲਾਤਾ ਸ਼ੱਕਰ 'ਚ ਘਿਓ ਰਲਾਤਾ ਫਿਰ ਕੱਢ ਕੇ ਦਿਖਾਓ ਉਹਨੂੰ ਛੇਤੀ ਕਿਉਂ ਨਿਕਲ ਜੂ ਰਵੀ ਹੋਈ ਚੀਜ਼ ਨਹੀਂ ਛੇਤੀ ਨਿਕਲਦੀ ਛੇਤੀ ਨਹੀਂ ਨਿਕਲਦੀ ਮਿੱਟੀ 'ਚ ਪਾਣੀ ਰਲ ਗਿਆ ਉਹ ਨਹੀਂ ਨਿਕਲਦਾ ਦੁੱਧ 'ਚ ਪਾਣੀ ਰਲ ਗਿਆ ਨਹੀਂ ਨਿਕਲਦਾ ਜੇ ਪਾਣੀ ਤੇ ਘਿਓ ਸੜਦੀ ਹੈ ਅੱਡ ਪਾਣੀ ਦਾ ਛੱਡ ਕਿਉਂ ਤੇਲ ਛੱਡ ਦੋ ਹਟ ਤੇ ਨਹੀਂ ਰਵਿਆ ਹੋਇਆ ਰਵਿਆ ਹੋਇਆ ਦੋ ਲਫ਼ਜ਼ ਅੱਡੋ ਅੱਡ ਨੇ ਦੋਹਾਂ ਦੇ ਅੱਡੋ ਅੱਡ ਅਰਥ ਨੇ ਰਵਿਆ ਹੋਇਆ ਕੁਝ ਹੋਰ ਹੁੰਦਾ ਰਵਿਆ ਹੋਇਆ ਕੁਝ ਹੋਰ ਹੁੰਦਾ ਜਿਹੜਾ ਜੋਤ ਹੁੰਦੀ ਹੈ ਮਾਇਆ 'ਚ ਰਵ ਜਾਂਦੀ ਹੈ ਰਾਮ ਨਹੀਂ ਸਕਦੀ ਜੜ 'ਚ ਚੇਤਨ ਰਵਦਾ ਨਹੀਂ ਹੁੰਦਾ ਰਵਿਆ ਹੋਇਆ ਹੁੰਦਾ ਜੜ ਔਰ ਚੇਤਨ ਦਾ ਸੰਬੰਧ ਤਾਂ ਜੁੜਦਾ ਜ਼ਰੂਰ ਪਰ ਰਵਿਆ ਹੋਇਆ ਹੁੰਦਾ ਓਮਕਾਰ ਆਦਮ ਮੈਂ ਇਹ ਸਾਰੀ ਕਹਾਣੀ ਦੱਸੀ ਹੋਈ ਹੈ ਰਾਜਾ ਰਾਮ ਦੀ ਕਹਾਣੀ ਆਜ ਇੱਥੋਂ ਸ਼ੁਰੂ ਹੁੰਦੀ ਹੈ ਰਾਜਾ ਰਾਮ ਦੀ ਕਹਾਣੀ ਓਮਕਾਰ ਆਦਮ ਮੈਂ ਰਾਜਾ ਰਾਮ ਦੀ ਕਹਾਣੀ ਕਬੀਰ ਦੱਸ ਰਿਹਾ ਜੇ ਨਾ ਦੱਸਦਾ ਕੀ ਫਿਰ ਅਸੀਂ ਵਿਸ਼ਵਾਸ ਕਿਵੇਂ ਕਰਦੇ ਕਹਿੰਦਾ ਮੈਂ ਕੋਈ ਚੀਜ਼ ਜਾਣ ਲਈ ਕਹਿੰਦਾ ਦੱਸ ਭਾਈ ਸਿਰਫ ਇਹ ਕਹਿ ਕੇ ਨਹੀਂ ਸਾਰ ਦਿੱਤਾ ਮੈਂ ਜਾਣੀ ਐਕਸਪਲੇਨ ਵੀ ਕੀਤੀ ਦੱਸੀ ਹੈ ਲਿਖ ਕੇ ਦੇ ਗਏ ਓਮਕਾਰ ਓਮਕਾਰ ਓਮ ਲਫ਼ਜ਼ ਤੋਂ ਓਮ ਲਫ਼ਜ਼ ਓਮ ਜਿਹੜਾ ਓਮ ਬਣਿਆ ਅਸਲ 'ਚ ਓਮ ਹੈ ਲਫ਼ਜ਼ ਪਹਿਲਾਂ ਸਭ ਤੋਂ ਓਮ ਜਬ ਆਕਾਰ ਬਣਿਆ ਓਮਕਾਰ ਸੰਧੀ ਹੋ ਕੇ ਓਮਕਾਰ ਓਮ ਕਹਿੰਦੇ ਨੇ ਜੋਤ ਨੂੰ ਜਦੋਂ ਜੋਤ ਹੈ ਤਾਂ ਉਹ ਹੈ ਉਹਨਾਂ ਨੂੰ ਬਸ ਉਦੋਂ ਸ੍ਰਿਸ਼ਟੀ ਹੈ ਨਹੀਂ ਉਦੋਂ ਸਤਜੋਗ ਹੈ ਉਹ ਜ਼ਮਾਨਾ ਸਤਜੋਗ ਦਾ ਹੁੰਦਾ ਸੱਚ ਹੁੰਦਾ ਝੂਠ ਹੁੰਦਾ ਹੀ ਨਹੀਂ ਮਾਇਆ ਹੁੰਦੀ ਉਹਦੀ ਮਾਇਆ ਦੀ ਲੋੜ ਹੀ ਨਹੀਂ ਮਾਇਆ ਝੂਠ ਹੈ ਆਕਾਰ ਉਹਨੇ ਆਪਣਾ ਬਣਾਇਆ ਆਕਾਰ ਜਦੋਂ ਉਹਨੇ ਬਣਾਇਆ ਆਪਣੀ ਦੇਹਧਾਰੀ ਇਹ ਕਹੋ ਸਰੀਰ ਧਾਰਨ ਕੀਤਾ ਜਿਵੇਂ ਪਾਣੀ ਹੈ ਪਾਣੀ ਤੋਂ ਅਸੀਂ ਇੱਕ ਕੁਲਫੀ ਬਣਾਤੀ ਬਰਫ਼ ਦੀ ਉਹਦਾ ਆਕਾਰ ਹੋ ਗਿਆ ਨਾ ਪਾਣੀ ਦਾ ਉੱਥੇ ਸ਼ਿਵਲਿੰਗ ਬਣ ਜਾਂਦਾ ਪਾਣੀ ਹੋਈ ਹੈ ਨਾ ਆਕਾਰ ਤਾਂ ਬਣ ਗਿਆ ਉਹਦਾ ਪਾਣੀ ਤੋਂ ਇੱਕ ਲਹਿਰ ਖੜੀ ਹੋ ਗਈ ਉਹਦਾ ਨਾਮ ਵੱਖਰਾ ਹੋ ਗਿਆ ਨਾ ਵੀ ਲਹਿਰ ਹੈ ਕੋਈ ਖਾ ਜਿਉ ਟਿਕਿਆ ਹੁੰਦਾ ਸਾਰਾ ਪਾਣੀ ਉਹ ਜਿਹੜੀ ਅੱਡ ਦੀ ਉਹ ਲਹਿਰ ਹੈ ਅਸਲ ਪਾਣੀ ਤੋਂ ਹੀ ਬਣਿਆ ਹੋਇਆ ਆਕਾਰ ਹੈ ਉਹਨੂੰ ਕਹਿੰਦੇ ਉਹ ਆਕਾਰ ਉਹ ਦਾ ਆਕਾਰ ਉਹ ਦਾ ਆਕਾਰ ਕੀ ਹੁੰਦਾ ਜੋਤ ਦਾ ਆਕਾਰ ਕੀ ਹੁੰਦਾ ਜੋਤ ਵਿੱਚ ਜਦ ਇੱਛਾ ਪੈਦਾ ਹੁੰਦੀ ਹੈ ਸਾਡੇ ਮਨ 'ਚ ਜਦ ਇੱਛਾ ਪੈਦਾ ਹੁੰਦੀ ਹੈ ਉਹ ਮਨ ਦਾ ਹੀ ਮਨ ਦਾ ਆਕਾਰ ਹੈ ਉਹ ਅਸਲ 'ਚ ਉਹਦਾ ਰੋਈ ਮਨ ਇੱਛਾ ਜਦ ਪੈਦਾ ਹੋਈ ਹੈ ਜੇ ਇੱਛਾ ਨਾ ਪੈਦਾ ਹੁੰਦੀ ਫਿਰ ਓਮ ਸੀ ਇਹ ਉਹ ਇੱਛਾ ਪੈਦਾ ਹੋਣ ਦਾ ਰੋਏ ਮਨ ਜੋ ਇੱਛਾ ਨਾ ਪੈਦਾ ਹੋਵੇ ਮਨ ਹੈ ਹੀ ਨਹੀਂ ਬੰਦੀ ਹੈ ਫਿਰ ਓਮ ਸਾਰੇ ਜੋ ਇੱਛਾ ਪੈਦਾ ਹੋਗੀ ਉਹੀ ਮਨ ਜੇ ਇੱਛਾ ਨਹੀਂ ਤਾਂ ਮਨ ਹੈ ਨਹੀਂ ਇੱਛਾ ਹੈ ਤਾਂ ਆਕਾਰ ਹੈ ਮਨ ਅਸਲ ਚ ਜੋਤ ਦਾ ਆਕਾਰ ਹੈ ਰਾਮ ਦੀ ਉਹ ਦੇਹੀ ਹੈ ਅਸਲ ਤੇ ਦੇਹੀ ਦੀ ਤੁਸੀਂ ਕਹੋ ਵਿਦੇਹੀ ਹੈ ਰਹੋ ਜੋਤ ਵੀ ਦਾ ਦੇਹੀ ਉਹਦੀ ਜੋਤ ਹੈ ਦੇ ਪਾਣੀ ਦੀ ਪਾਣੀ ਦੇਹੀ ਹੈ ਜੋ ਤਾਂ ਪੈਦਾ ਹੋਈ ਲਹਿਰ ਉਹ ਵਿਦੇਹੀ ਹੈ ਦੇਹੀ ਹੈ ਲਹਿਰ ਹਰ ਵਕਤ ਨਹੀਂ ਰਹਿਣੀ ਜਿੰਨਾ ਚਿਰ ਤੂਫਾਨ ਚੱਲਦਾ ਉਹਨਾਂ ਚਿਰ ਲਹਿਰ ਰਹੂਗੀ ਤੂਫਾਨ ਥੰਮ ਗਿਆ ਲਹਿਰ ਥੰਮ ਜਾਣੀ ਹੈ ਦੇਹੀ ਪਾਣੀ ਹੈ ਵਿਦੇਹੀ ਹੈ ਉਹ ਤਾਂ ਲਹਿਰ ਪੈਦਾ ਹੋਈ ਹੋਈ ਕਿ ਪੈਦਾ ਹੋਈ ਹੋਈ ਆ ਵਿਦੇਹੀ ਹੈ ਬਿਨਸਨ ਹਾਰੀ ਦੇਹੀ ਨੂੰ ਵਿਦੇਹੀ ਕਹਿੰਦੇ ਨੇ ਜਿਹੜੀ ਦੇਹੀ ਰਹਿਣੀ ਨਹੀਂ ਹਰ ਵਕਤ ਉਹ ਵਿਦੇਹੀ ਹੁੰਦੀ ਹੈ ਦੇਹੀ ਗੁਪਤ ਵਿਦੇਹੀ ਦਿਸ਼ਾ ਸਗਲੇ ਸਾਜ ਕਰਤ ਜਗਦੀਸ਼ਾ ਇਹ ਤਾਂ ਸਾਰਾ ਸਾਜਣਾ ਜਗਦੀਸ਼ ਦੀ ਕੀਤੀ ਹੋਈ ਹੈ ਜਦ ਵਰਜੀ ਲਹਿਰਾਂ ਪੈਦਾ ਕਰ ਦਵੇ ਸਮੁੰਦਰ ਤੇ ਜਦ ਵਰਜੀ ਟਿਕਾ ਦੇ ਪਾਣੀ ਨੂੰ ਪਾਣੀ ਟਿਕਿਆ ਹੋਇਆ ਵੀ ਪਾਣੀ ਦਾ ਵਜੂਦ ਹੈ ਅਭੀ ਤਾਂ ਵਜੂਦ ਹੈ ਪਰ ਜਦ ਲਹਿਰਾਂ ਹੁੰਦੀਆਂ ਨੇ ਇੱਕ ਵਜੂਦ ਹੋਰ ਖੜਾ ਹੋ ਜਾਂਦਾ ਰੋਣ ਲਹਿਰਾਂ ਉਹਨੂੰ ਵਿਦੇਹੀ ਕਹਿੰਦੇ ਨੇ ਇਹ ਮੈਂ ਮਨ ਮਨ ਕੀ ਹੈ ਮਨ ਲਹਿਰਾਂ ਨੇ ਇੱਕ ਜਿਹਨਾਂ ਜੋ ਲਹਿਰਾਂ ਨੇ ਉਹਨਾਂ ਚ ਮਨ ਹੈ ਜਦ ਟਿਕਾ ਹੋ ਗਿਆ ਤਾਂ ਮਨ ਟਿਕ ਗਿਆ ਲਹਿਰਾਂ ਖਤਮ ਹੋ ਗਈਆਂ ਫਿਰ ਇੱਕ ਹੈ ਫਿਰ ਆ ਗਏ ਕਉ ਕਬੀਰ ਤੂੰ ਰਾਮ ਕੀ ਅੰਸ਼ ਜਿਹੜਾ ਮਨ ਹੈ ਰਾਮ ਕੀ ਅੰਸ਼ ਹੈ ਲਹਿਰ ਉਸ ਪਾਣੀ ਦੀ ਅੰਸ਼ ਹੈ ਜਿਹਦੇ ਪੈਦਾ ਹੋਈ ਹੈ ਲਹਿਰ ਉਸ ਪਾਣੀ ਦੀ ਅੰਸ਼ ਹੈ ਜਿਹਦੇ ਲਹਿਰ ਪੈਦਾ ਹੋਈ ਹੈ ਇਵੇਂ ਮਨ ਰਾਮ ਤੋਂ ਪੈਦਾ ਹੋਇਆ ਰਾਮ ਜੋਤ ਸਰੂਪ ਹੈ ਰਾਮ ਦੀ ਅੰਸ਼ ਹੈ ਜੇ ਮਨ ਟਿਕਿਆ ਹੋਇਆ ਰਾਮ ਦੇ ਵਿੱਚ ਲੀਨ ਅਸੀਂ ਰਾਮ ਜਲੀਨ ਲੀਨ ਹੋਣਾ ਰਾਮ ਨੇ ਸਾਡੇ ਲੀਨ ਨਹੀਂ ਹੋਣਾ ਵਜੂਦ ਸਾਡਾ ਖਤਮ ਹੋਣਾ ਜਿਹਦਾ ਵਜੂਦ ਪੈਦਾ ਜੋ ਉਪਜੋ ਸੋ ਬਿਨਸਰ ਹੈ ਉਪਜਿਆ ਕੀ ਉਪਜਿਆ ਮਨ ਰਾਮ ਥੋੜੀ ਉਪਜਿਆ ਰਾਮ ਦਾ ਨਾ ਜਮਦਾ ਨਾ ਮਰਦਾ ਰਾਮ ਦਾ ਨਾ ਜਮਦਾ ਨਾ ਮਰਦਾ ਜਮਦਾ ਮਰਦਾ ਕੌਣ ਹੈ ਜਮਦਾ ਮਰਦਾ ਜੀਵ ਹੈ ਜਮਦਾ ਮਰਦਾ ਮਨ ਹੈ ਮਨ ਜਮਦਾ ਮਰਦਾ ਮਨ ਦੇ ਵਿੱਚ ਇੱਛਾ ਪੈਦਾ ਹੋਣੀ ਉਹਦਾ ਜਮਦਾ ਇੱਛਾ ਪੈਦਾ ਹੁੰਦੀ ਹੈ ਇੱਛਾ ਜਨਮ ਲੈਂਦੀ ਹੈ ਜੋ ਜਨਮ ਲੈਂਦੀ ਹੋ ਖਤਮ ਹੋ ਜਾਂਦੀ ਹੈ ਇੱਛਾ ਜਦ ਖਤਮ ਹੋ ਜਾਂਦੀ ਹੈ ਜਦ ਮਨ ਰਾਮ ਚ ਲੀਨ ਹੋ ਜਾਂਦਾ ਜਾਂ ਇੱਛਾ ਪੈਦਾ ਹੁੰਦੀ ਹੈ ਰਾਮ ਤੋਂ ਮਨ ਰਾਮ ਤੋਂ ਉਲਟ ਓਮਕਾਰ ਆਦਮੇ ਜਾਂਦਾ ਕਬੀਰ ਕਹਿੰਦਾ ਓਮਕਾਰ ਜੋ ਹੈ ਉਹ ਨੇ ਜਦੋਂ ਆਕਾਰ ਬਣਾਇਆ ਹੈ ਨਾ ਜਦੋਂ ਉਹਦੇ ਅੰਦਰ ਇੱਛਾ ਪੈਦਾ ਹੋਈ ਹੈ ਪਰਮੇਸ਼ਰ ਦੇ ਅੰਦਰ ਸਮੁੰਦਰ ਦੇ ਅੰਦਰ ਜਾਂ ਇੱਛਾ ਪੈਦਾ ਹੋਈ ਹੈ ਉਹ ਮੈਂ ਜਾਣ ਲਿਆ ਉਹ ਸਮਾਂ ਮੈਂ ਜਾਣ ਲਿਆ ਉਹ ਤਾਂ ਜਾਣ ਲਈ ਕਹਾਣੀ ਮੈਂ ਸਮਝ ਲੱਗੀ ਗੱਲ ਦੀ ਜਦੋਂ ਉਹਦੇ ਵਿੱਚ ਇੱਛਾ ਪੈਦਾ ਹੋਈ ਹੈ ਜਦੋਂ ਸਮੁੰਦਰ ਟਿਕੇ ਵਿੱਚ ਲਹਿਰ ਪੈਦਾ ਹੋਈ ਹੈ ਮੈਂ ਉਦੋਂ ਤੋਂ ਜਾਣ ਲਈ ਕਹਾਣੀ ਹੈ ਸ਼ੁਰੂ ਤੋਂ ਉੱਥੇ ਹੀ ਸ਼ੁਰੂ ਹੋਇਆ ਨਾ ਟਿਕੇ ਸਮੁੰਦਰ 'ਚ ਲਹਿਰ ਪੈਦਾ ਹੋ ਗਈ ਉਦੋਂ ਤੋਂ ਮੈਂ ਜਾਣ ਲਿਆ ਸਾਰਾ ਕੁਝ ਉਹ ਆਦ ਹੈ ਬੁੱਢਾ ਹੈ ਓਕਾਰ ਆਦ ਜਦ ਉਹਦੇ ਵਿੱਚ ਇੱਛਾ ਪੈਦਾ ਹੋਈ ਪਰਮੇਸ਼ਰ ਦੇ ਅੰਦਰ ਆ ਵਜੂਦ ਸ੍ਰਿਸ਼ਟੀ ਉਹਦੇ ਨਾਲ ਆਈ ਹੋਈ ਹੈ ਇੱਛਾ ਨਾ ਪੈਦਾ ਹੁੰਦੀ ਨਾ ਸ੍ਰਿਸ਼ਟੀ ਪੈਦਾ ਹੁੰਦੀ ਆਦ ਕੀ ਦਾ ਆਦ ਸ੍ਰਿਸ਼ਟੀ ਦਾ ਆਦ ਹੈ ਉਦੋਂ ਸ਼ੁਰੂ ਹੋਇਆ ਸ੍ਰਿਸ਼ਟੀ ਇਹ ਰਚਨਾ ਉਦੋਂ ਤੋਂ ਸ਼ੁਰੂ ਹੋਈ ਹੈ ਓਕਾਰ ਆਦ ਮੈਂ ਜਾਣਦਾ ਉਦੋਂ ਤੋਂ ਮੈਂ ਸਭ ਕੁਝ ਜਾਣਦਾ ਜਿਹੜਾ ਓਮ ਅਸੀਂ ਲਿਖਦੇ ਆ ਅੱਖਰ ਦੇ ਵਿੱਚ ਲਿਖਦੇ ਆ ਓਮ ਸ਼ਬਦ ਲਿਖਰ ਮਿਟੇ ਤਾਂ ਹੀ ਨਾ ਮਾਨਾ ਉਹ ਲਿਖਿਆ ਤਾਂ ਮਟਾਇਆ ਵੀ ਜਾ ਸਕਦਾ ਹੈ ਜਿਹੜੀ ਚੀਜ਼ ਆਪਾਂ ਲਿਖਾਂਗੇ ਉਹ ਬਟਾਇਆ ਵੀ ਸਕਦੇ ਆਪਾਂ ਸੋਨੇ ਦਾ ਬਣਾ ਲਈਏ ਚਾਹੇ ਫਿਰ ਉਹਨੂੰ ਢਾਲ ਸਕਦੇ ਪੱਥਰ ਤੇ ਲਿਖ ਲਈਏ ਉਹਨੂੰ ਫਿਰ ਖਤਮ ਕਰ ਸਕਦੇ ਉਹ ਜਿਹੜਾ ਅਸੀਂ ਲਿਖਿਆ ਨਾ ਜਿਹਨੂੰ ਅਸੀਂ ਉਹ ਲਿਖ ਕੇ ਅਸੀਂ ਉਹ ਮਟਾ ਸਕਦੇ ਹਾਂ ਉਹ ਉਹ ਨਹੀਂ ਹੁੰਦਾ ओंकार ਹੁੰਦਾ ਉਹ ਕਾਰ ਨੂੰ ਕੌਣ ਮਿਟਾ ਦੂ ਕਾਰ ਨੂੰ ਕੋਈ ਮਿਟਾ ਦੂ ਜਿਹੜਾ ਕਾਰ ਹੈ ਉਹਨੂੰ ਕੌਣ ਮਿਟਾ ਦੂਗਾ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਨੂੰ ਮਿਟਾ ਦੂਗਾ ਹੀ ਇਸ ਕਰਕੇ ਜਿਹੜੇ ਅਖਰੀ ਰੂਪ ਹੈ ਉਹਦਾ ਉਹਨੂੰ ਰਵਥੇ ਟੇਕੀ ਜਾਏ ਕਾਰ ਨਹੀਂ ਹੁੰਦਾ ਉਹਨੂੰ ਗਏ ਜੋ ਪਤਾ ਨਹੀਂ ਇਹਦੇ ਚ ਸ਼ਕਤੀ ਹੈ ਉਹਦਾ ਉਹਦੇ ਘਰ ਘਰ ਉਹਦੀ ਫੋਟੋ ਲਾ ਲਵਣਾ ਬਣਾ ਕੇ ਜਿੱਥੇ ਟੰਗ ਦੋਗੇ ਉੱਥੇ ਰਹੂਗਾ ਬਸ ਉਹੀ ਗੱਲ ਹੋ ਗਈ ਜਿਹੜੀ ਕਹੀ ਸੀ ਨਾ ਨਾ ਕਰਨ ਨੂੰ ਉਹ ਸੀ ਕਰ ਲਈ ਇਸੇ ਗੱਲ ਦਾ ਖਤਰਾ ਸੀ ਵੀ ਕਰ ਲੈ ਕੇ ਨੂੰ ਮੱਥਾ ਟੇਕਣ ਲੱਗ ਜਾਣਗੇ ਲੋਕ ਸ਼ਾਇਦ ਉਦੋਂ ਕਰਦੇ ਵੀ ਹੋਣ ਪਹਿਲਾਂ ਵੀ ਕਰਦੇ ਹੋਣ ਨਾ ਕਰਨ ਦੀ ਹਦਾਇਤ ਕੀਤੀ ਸੀ ਅੱਜ ਵੀ ਉਹੀ ਕੁਝ ਕਰ ਰਹੇ ਹੋ ਕਿ ਸਟ੍ਰਿਕਟ ਗੱਲ ਕਹੀ ਸੀ ਦਾ ਆਤਮਾ ਜਨਨ ਜਿਹਨੂੰ ਲਿਖ ਕੇ ਬਟਾਇਆ ਜਾ ਸਕਦਾ ਹੈ ਉਹਨੂੰ ਉਹ ਓਮਕਾਰ ਨਹੀਂ ਬਣਦਾ ਪਰ ਅਸੀਂ ਉਹਨੂੰ ਹੁਣ ਵੀ ਬਣਦੇ ਆ ਬਾਣੀ ਵੀ ਪੜਦੇ ਜਿਹੜਾ ਓਮਕਾਰ ਦੇਖ ਲੂਗਾ ਉਹਨੇ ਨਹੀਂ ਮੰਨਣਾ ਉਹਨੂੰ ਲਿਖੇ ਹੋਏ ਨੂੰ ਬਾਕੀ ਸਾਰੇ ਬਣੂਗੇ ਬਾਕੀ ਲਿਖਿਆ ਨੂੰ ਬਣੂਗੇ ਜਿਹਨੂੰ ਅਸਲ ਦਿਖ ਜੂਗਾ ਨਕਲ ਨੂੰ ਨਹੀਂ ਮੰਨੂਗਾ ਜਿਹਨੂੰ ਅਸਲੀ ਨੋਟ ਦੀ ਪਛਾਣ ਹੈ 500 ਦੇ ਦੀ ਨਕਲੀ ਨਹੀਂ ਲੈਂਦਾ ਜਿਹਨੂੰ ਪਛਾਣ ਨਹੀਂ ਪਾਈ ਉਹਨੂੰ ਨਕਲੀ ਦਾ ਤਾਂ ਚਾਹੇ ਅਸਲੀ ਦਾ ਤਾਂ ਉਹਦੇ ਖਤਰ ਦਾ ਤੋਂ ਇੱਕੋ ਹੋਰ ਪਛਾਣ ਨਹੀਂ ਜਾਂਦਾ ਉਹ ਤਾਂ ਨਕਲੀ ਜੇ ਨਵਾਂ ਹੋਊਗਾ ਨਕਲੀ ਨੂੰ ਲੈ ਲੂ ਅਸਲੀ ਦੇ ਦੂ ਵੀ ਆ ਨਵਾਂ ਹੈ ਇਹ ਠੀਕ ਹੈ ਅੱਕਾ ਸਿਆ ਜਿਹੜਾ ਇਹ ਨਹੀਂ ਮਿਲਦਾ ਉਹਨੂੰ ਤਾਂ ਇੰਨਾ ਨਕਲ ਉਹਨੂੰ ਅਸਲ ਨਕਲ ਦਾ ਪਤਾ ਨਹੀਂ ਅਸਲ ਨਕਲ ਦਾ ਨਹੀਂ ਪਤਾ ਉਹ ਕੜਕ ਜਾ ਚਾਹੀਦਾ ਨਵਾਂ ਜਾ ਚਾਹੀਦਾ ਉਹਨਾਂ ਦਾ ਅਗਿਆਨਤਾ ਦੀ ਗੱਲ ਹੋ ਗਈ ਨਾ ਗੱਲ ਅਗਿਆਨਤਾ ਦੀ ਅਗਿਆਨਤਾ ਗਿਆਨ ਦੀ ਹੋ ਗਈ ਨਾ ਫਿਰ ਜਿਹੜੀ ਗੱਲ ਦਾ ਗਿਆਨ ਨਹੀਂ ਹੁੰਦਾ ਉਹ ਤਾਂ ਅਸੀਂ ਧੋਖਾ ਖਾ ਜਾਂਦੇ ਆ ਰਾਹ ਭੁੱਲ ਜਾਂਦੇ ਆ ਕੁਦਰਤੀ ਗੱਲ ਚੁੱਪ ਗੱਲ ਹੈ ਜਿਹਦਾ ਗਿਆਨ ਨਹੀਂ ਸਾਨੂੰ ਲਿਖ ਔਰ ਮਿਟੇ ਜਿਹਨੂੰ ਲਿਖ ਕੇ ਮਿਟੇ ਦਿੰਦੇ ਨੇ ਲੋਕ ਉਹਨੂੰ ਨਹੀਂ ਮੈਂ ਮੰਨਦਾ ਓਮਕਾਰ ਕਿਉਂਕਿ ਓਮਕਾਰ ਹੈ ਨਹੀਂ ਮੂੰਹ ਨਾਲ ਬੋਲਿਆ ਹੋਇਆ ਵੀ ਓਮਕਾਰ ਨਹੀਂ ਹੈ ਜੇ ਮੂੰਹ ਤੇ ਅਸੀਂ ਪਾਣੀ ਬੋਲ ਦਈਏ ਕਿ ਸਾਡੇ ਮੂੰਹ 'ਚ ਪਾਣੀ ਆ ਗਿਆ ਉਹ ਕਹਿੰਦਾ ਮੇਰੇ ਮੂੰਹ 'ਚੋਂ ਪਾਣੀ ਨਿਕਲ ਗਿਆ ਕਿਉਂ ਗਲਾਸ ਭਰ ਗਿਆ ਉਹਦੇ ਨਾਲ ਜਿਹੜਾ ਨਿਕਲੇ ਪਾਣੀ ਕਿੱਥੇ ਨਿਕਲੇ ਮੂੰਹ ਜੋ ਪਾਣੀ ਨਹੀਂ ਨਿਕਲਿਆ ਉਹ ਜੋ ਪਾਣੀ ਲਫ਼ਜ਼ ਨਿਕਲਿਆ ਪਾਣੀ ਰੂਪੀ ਸ਼ਬਦ ਨਿਕਲਿਆ ਪਾਣੀ ਤਾਂ ਨਿਕਲਿਆ ਨਹੀਂ ਪਰ ਇਹਦੇ ਆਦੀ ਕੋਈ ਇਹ ਕਰ ਲਵੇ ਵੀ ਪਾਣੀ ਨਿਕਲਿਆ ਨਿਕਲ ਗਿਆ ਮੂਚੋ ਫਿਰ ਪਾਣੀ ਪੀਣ ਦੀ ਕੀ ਲੋੜ ਹੈ ਪਾਣੀ ਤਾਂ ਮੂਚੋ ਬਾਹਰ ਨੂੰ ਨਿਕਲਦਾ ਇਹ ਸਾਡੀ ਬੋਲੀ ਹੈ ਬੋਲੀ ਅਸੀਂ ਬੋਲਦੇ ਹਾਂ ਬੋਲੀਏ ਵੀ ਕੀ ਬੋਲੀ ਦੇ ਉਲਟੇ ਹੱਥ ਲਾ ਕੇ ਨਾ ਲੋਕਾਂ ਦੇ ਬੋਲੀ ਦੇ ਉਲਟੇ ਅਰਥ ਸਮਝਾ ਕੇ ਜਿਹੜੇ ਮੂਰਖ ਲੋਕ ਸੀ ਥੋੜੀ ਬੁੱਧੀ ਵਾਲੇ ਸੀ ਉਹਨਾਂ ਨੇ ਪਬਲਿਕ ਨੂੰ ਉਲਝਾ ਕੇ ਰੱਖਿਆ ਇਵੇਂ ਰਾਮ ਰਾਮ ਨੂੰ ਚੋ ਕਹਿਣ ਲੱਗੇ ਰਾਮ ਰਾਮ ਕਹੇ ਤੇ ਰਾਮ ਦੀ ਪ੍ਰਾਪਤੀ ਹੋ ਜੂ ਪਾਣੀ ਪਾਣੀ ਕਹੇ ਤੇ ਪਿਆਸ ਛੱਡ ਜੂ ਤੇ ਰਾਮ ਰਾਮ ਕਹੇ ਤੇ ਰਾਮ ਕਿਵੇਂ ਹੋ ਜੂ ਜਿਹੜੇ ਜਿਹੜੀਆਂ ਤਕਲੀਫਾਂ ਨੇ ਸਾਨੂੰ ਰਾਮ ਦੇ ਵਿਛੋੜੇ ਦੀਆਂ ਕੀ ਰਾਮ ਰਾਮ ਕਹੇ ਤੇ ਉਹ ਤਕਲੀਫਾਂ ਦੂਰ ਹੋ ਜਾਣਗੀਆਂ ਸਗੋਂ ਵਧਣਗੀਆਂ ਜੇ ਕੋਈ ਵਿਛੜਿਆ ਹੋਇਆ ਕਿਸੇ ਮਾਂ ਪਿਓ ਦਾ ਬੱਚਾ ਉਹਦੇ ਹਾਲ ਆ ਜਵੇ ਸਗੋਂ ਤਕਲੀਫ ਵੱਧ ਜਾਂਦੀ ਜਿੰਨਾ ਚਿਰ ਭੁੱਲਿਆ ਰਹੇ ਉਨਾ ਚਿਰ ਤਕਲੀਫ ਘੱਟ ਹੁੰਦੀ ਹੈ ਰਾਮ ਯਾਦ ਆਏ ਤੇ ਤਾਂ ਰਾਮ ਦੀ ਤਕਲੀਫ ਵੱਧ ਜਾਂਦੀ ਹੈ ਜਿਹਦੇ ਰਾਮ ਯਾਦ ਆ ਜਵੇ ਕਬੀਰ ਕਹਿੰਦਾ ਰਾਮ ਵਿਜੋਗੀ ਨਾ ਜੀ ਹੈ ਜੇ ਸਾਨੂੰ ਪਤਾ ਲੱਗ ਜਵੇ ਜਿੱਦਣ ਇਹਨੂੰ ਪਤਾ ਲੱਗ ਗਿਆ ਵੀ ਰਾਮ ਦਾ ਵਿਜੋਗ ਹੋਇਆ ਹੈ ਮੈਨੂੰ ਇਹ ਜਿਉਂਦਾ ਹੀ ਨਹੀਂ ਰਹਿ ਸਕਦਾ ਇਹਨੂੰ ਜੀਵਨ ਨਹੀਂ ਚੰਗਾ ਲੱਗਦਾ ਜੀਵਨ ਉਹਨਾਂ ਚਿਰ ਚੰਗਾ ਲੱਗਦਾ ਜਿਉਣਾ ਉਹਨਾਂ ਚਿਰ ਚਾਹੁੰਦਾ ਜਿੰਨਾ ਚਿਰ ਰਾਮ ਦੇ ਵਿਯੋਗ ਦਾ ਪਤਾ ਨਹੀਂ ਜਦ ਮਾਂ ਨੂੰ ਪਤਾ ਲੱਗ ਜਾਂਦਾ ਮੇਰਾ ਜਵਾਨ ਪੁੱਤ ਉੱਥੇ ਮਰ ਗਿਆ ਉਹ ਕਹਦੀ ਵੀ ਮੈਂ ਛੇਤੀ ਮਰ ਜਾ ਮੇਰੇ ਸਾਹ ਨਿਕਲ ਜਾਣ ਤਾਂ ਚੰਗਾ ਮੈਨੂੰ ਆਰਾਮ ਆਏ ਕਿ ਯਾਦ ਆ ਗਿਆ ਉਹਦੇ ਵਿਯੋਗ ਜ਼ਿਆਦਾ ਜ਼ਿਆਦਾ ਯਾਦ ਆ ਜਵੇ ਸਮਝ ਆ ਜਵੇ ਵਿਯੋਗ ਹੈ ਕੋਈ ਚੋਰੀ ਹੋ ਜਵੇ ਪਤਾ ਨਾ ਲੱਗੇ ਸਾਲ ਭਰ ਨਾ ਪਤਾ ਲੱਗੇ ਕੋਈ ਦੁੱਖ ਨਹੀਂ ਪਰ ਜਦ ਪਤਾ ਲੱਗੇ ਜਦੇ ਦੁੱਖ ਹੁੰਦਾ ਨਾ ਜਦ ਰਾਮ ਦੇ ਯੋਗ ਵਿਯੋਗ ਦਾ ਪਤਾ ਲੱਗਣਾ ਉਦੋਂ ਤਾਂ ਬਹੁਤ ਬੜਾ ਦੁੱਖ ਖੜਾ ਹੋ ਜਾਣਾ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਜੇ ਜਿਉਂਦਾ ਤਾਂ ਪਾਗਲ ਹੋ ਜਾਂਦਾ ਸੰਸਾਰ ਛੱਡ ਦਿੰਦਾ ਉਹ ਕਹਿੰਦਾ ਰਾਮ ਵਿੱਚ ਚਾਹੀਦਾ ਬਸ ਹੋਰ ਕੁਝ ਨਹੀਂ ਚਾਹੀਦਾ ਉਹਨੂੰ ਲੋਕ ਪਾਗਲ ਕਹਿੰਦੇ ਅਰੇ ਪਾਗਲ ਹੋ ਗਿਆ ਤੂੰ ਉਹ ਕਹਿੰਦਾ ਨਹੀਂ ਚਾਹੀਦਾ ਮੈਨੂੰ ਪਾਣੀ ਨਹੀਂ ਚਾਹੀਦੀ ਮੈਨੂੰ ਰੋਟੀ ਨਹੀਂ ਕੁਝ ਚੰਗਾ ਲੱਗਦਾ ਆਰਾਮ ਚਾਹੀਦਾ ਵੇਲੇ ਚ ਦੇਣਾ ਲੈ ਗਏ ਨਿਆਣੇ ਦਾ ਬਾਪ ਹੋ ਗਿਆ ਵੇਲੇ ਚ ਵੇਲਾ ਨਹੀਂ ਜਗਾ ਲੱਗਦਾ ਜਾਣੇ ਨੂੰ ਲੱਗਦਾ ਤੇ ਵੇਲੇ ਦਾ ਨਹੀਂ ਕਰੋ ਵੇਲੇ ਗਿਆ ਲਊਗਾ ਉਹ ਪੁੱਛਦੇ ਦੇ ਮਿਲਦੇ ਦਾ ਕੁਝ ਨਹੀਂ ਚੰਗਾ ਲੱਗਦਾ ਜਿਹਨੂੰ ਰਾਮ ਜੀ ਦੇ ਨਾਲ ਲੜ ਛੁੱਟਿਆ ਹੋਇਆ ਪਤਾ ਲੱਗਿਆ ਮੇਰਾ ਲੜ ਛੁੱਟ ਗਿਆ ਉਹਦੇ ਵੇਲੇ ਤੇ ਕੀ ਲੜੇ ਵੇਲੇ ਤੇ ਕੀ ਕਬੀਰ ਕਹਿੰਦਾ ਰਾਮ ਕਿਉਂਕਿ ਕਬੀਰ ਨੂੰ ਵਿਯੋਗ ਹੋਇਆ ਸੀ ਤਾਂ ਦੱਸ ਰਿਹਾ ਜੇ ਤਨ ਲੱਗੇ ਸੋ ਤਨ ਜਾਣੇ ਉਹ ਤਾਂ ਉਹਨਾਂ ਦੇ ਦਸੀ ਹੋਈ ਨੇ ਸਾਡੇ ਬਾਬੇ ਦਾ ਮਜ਼ਾਕ ਹੈ ਸਾਨੂੰ ਕਿਹੜਾ ਜੇ ਲੱਗੀ ਹੈ ਪਤਾ ਉਦੋਂ ਲੱਗੂ ਜੇ ਲੱਗੀ ਇਹ ਤਾਂ ਅਣਿਆਲੇ ਤੀਰ ਉਹਦੇ ਵਾਸਤੇ ਨਹੀਂ ਜਿਹਦੇ ਲੱਗ ਜਵੇ ਰਾਮ ਭਗਤ ਅਣਿਆਲੇ ਤੀਰ ਜਿਹਦੇ ਵੱਜ ਜਵੇ ਉਸੇ ਵਾਸਤੇ ਤੀਰ ਹੈ ਜਿਹੜਾ ਚ ਕੰਡਾ ਵੱਜਦਾ ਨਹੀਂ ਤਾਂ ਕੀ ਪਤਾ ਕੰਡਾ ਕੀ ਹੁੰਦਾ ਕਹਿੰਦੇ ਬਾਬਾ ਜੀ ਤੇਰੀ ਕਿਵੇਂ ਅੱਖ ਲੱਗ ਗਈ ਲੱਗੀ ਵਾਲੀ ਨਾ ਕਦੇ ਵੀ ਸੌਂਦੇ ਹਾਂ ਜੀ ਉਹ ਲੇਖਾ ਰਮੇਟੇ ਤਾਂ ਹੀ ਨਹੀਂ ਮੰਨਣਾ ਜਿਹੜਾ ਲੇਖ ਕੇ ਵਟਾ ਦਿੰਦੇ ਆ ਭਗਤ ਨਹੀਂ ਉਹਨੂੰ ਮੰਨਦੇ ਗੁਰਮੁਖ ਨਹੀਂ ਉਹਨੂੰ ਮੰਨਦੇ ਸਮਝਦਾਰ ਬੰਦੇ ਨਹੀਂ ਉਹਨੂੰ ਮੰਨਦੇ ਓਮਕਾਰ ਲਖੇ ਜੋ ਕੋਈ ਓਮਕਾਰ ਲਖੇ ਜੇ ਕੋਈ ਜੇ ਕੋਈ ਓਮਕਾਰ ਨੂੰ ਦੇਖ ਲਵੇ ਦਰਸ਼ਨ ਕਰ ਲਵੇ ਐਸਾ ਲੱਖ ਮੇਟਣ ਨਾ ਹੋਈ ਫੇਰ ਉਹਦੇ ਮੂਹਰੋਂ ਓਮਕਾਰ ਨਹੀਂ ਕਿਤੇ ਜਾ ਸਕਦਾ ਚੁੱਪ ਸਕਦਾ ਉਹਨੇ ਬਹੁਤ ਵੱਡੀ ਗੱਲ ਕਹਿਤੀ ਹੋਈ ਜਿਹੜੇ ਲੋਕ ਕਹਿੰਦੇ ਨੇ ਦਰਸ਼ਨ ਹੋ ਗਿਆ ਫਿਰ ਦਰਸ਼ਨ ਗਾਇਬ ਹੋ ਗਿਆ ਓਕੇ ਇਹ ਤਾਂ ਗਲਤ ਗਲਤ ਹੈ ਰਾਮ ਤਾਂ ਸਰਵਿਆਪੀ ਹੈ ਉਹ ਤਾਂ ਸਰਵਵਿਆਪੀ ਇੱਕ ਜਿੰਨਾ ਜੇ ਨਹੀਂ ਦਿਖਿਆ ਨਹੀਂ ਦਿਖਿਆ ਜੇ ਦੇਖ ਗਿਆ ਫਿਰ ਢੱਕਿਆ ਪੜਦਾ ਕਿਹੜਾ ਦਿੱਤਾ ਉਹ ਤੇ ਸਰਵਵਿਆਪੀ ਤੇ ਮੱਛੀ ਦੀ ਅੱਖ ਖੁੱਲ ਗਈ ਪਾਣੀ ਦੇ ਵਿੱਚ ਮੱਛੀ ਨੂੰ ਪਾਣੀ ਦੇ ਗਿਆ ਫਿਰ ਮੱਛੀ ਤੋਂ ਪਾਣੀ ਗਾਇਬ ਹੋ ਜਾਊਗਾ ਸਾਰੇ ਸਮੁੰਦਰ 'ਚ ਪਾਣੀ ਹੈ ਜਿੱਥੇ ਜਾਣੇ ਮੱਛੀ ਨੇ ਪਾਣੀ ਹੋਇਆ ਜਿਹੜੇ ਲੋਕ ਇਹ ਕਹਿੰਦੇ ਨੇ 72 ਵਾਰ ਦਰਸ਼ਨ ਹੋਏ ਫਲਾਣੇ ਨੂੰ ਇਹ ਉਹਨੂੰ ਦੋ ਵਾਰ ਦਰਸ਼ਨ ਹੋਏ ਸਭ ਪਖੰਡ ਨਹੀਂ ਝੂਠ ਨਹੀਂ ਤਾਂ ਹੋਰ ਕੀ ਹੈ ਉਹਨਾਂ ਨੂੰ ਕਿਸੇ ਆਦਮੀ ਦੇ ਦਰਸ਼ਨਾਂ ਦੀ ਗੱਲ ਕਰਦੇ ਨੇ ਉਹ ਉਹ ਵੀ ਝੂਠ ਬੋਲਦੇ ਨੇ ਜਿਵੇਂ ਕਿਸੇ ਨੂੰ ਕੋਈ ਸੁਪਨਾ ਆ ਜਾਂਦਾ ਨਾ ਉਹ ਤਾਂ ਸੁਪਨੇ ਦੀਆਂ ਗੱਲਾਂ ਕਰਦੇ ਸੁਪਨੇ ਦੀ ਦੁਨੀਆ 'ਚ ਰਹਿੰਦੇ ਨੇ ਜੇ ਸਰਵ ਵਿਆਪੀ ਹੈ ਰੱਬ ਇਹ ਗੱਲ ਸੱਚ ਹੈ ਜੇ ਮੱਛੀ ਦੇ ਵਾਸਤੇ ਪਾਣੀ ਸਰਬਿਆਪੀ ਹੈ ਮੱਛੀ ਦੇ ਪਾਣੀ 'ਚ ਰਹਿਣੇ ਬਾਅਦ ਤਾਂ ਨਹੀਂ ਜਾਣਾ ਨਹੀਂ ਪਾਣੀ ਇੱਕ ਵਾਰ ਮੱਛੀ ਨੂੰ ਦੇਖ ਗਿਆ ਤੇ ਪਾਣੀ ਫਿਰ ਲੋਕ ਕਿੱਥੇ ਜਾਊਗਾ ਸਾਰੇ ਚਾਰ ਸਵੇਰੇ ਉਹਦੇ ਪਾਣੀ ਹੋਏ ਇਸ ਕਰਕੇ ਕਿ ਐਸਾ ਲੱਖ ਐਸਾ ਦਰਸ਼ਨ ਵੀ ਬੇਟਿਆ ਜਾ ਸਕਦਾ ਉਹਨੂੰ ਦਰਸ਼ਨੇ ਰਹੂਗਾ ਹਮੇਸ਼ਾ ਲਈ ਰਾਮ ਦਾ ਦਰਸ਼ਨ ਜਿਹਨੂੰ ਹੋ ਗਿਆ ਹਮੇਸ਼ਾ ਲਈ ਰਾਮ ਉਹਦੇ ਅੰਗ ਸੰਗ ਰਹਿੰਦਾ ਹੈ ਦਰਸ਼ਨ ਰਹਿੰਦਾ ਉਹ ਰਾਮ ਨਾਲ ਜੁੜਿਆ ਰਹਿੰਦਾ ਰਾਮ ਉਹਦੇ ਨਾਲ ਜੁੜਿਆ ਰਹਿੰਦਾ ਫਿਰ ਅਲੱਗ ਕਿਵੇਂ ਹੋ ਜੂ ਅਲੱਗ ਤਾਂ ਉਹਨਾਂ ਚਿਰ ਹੈ ਜਿੰਨਾ ਚਿਰ ਸਾਡੇ ਆਰਾਮ ਦੇ ਵਿਚਾਲੇ ਪਰਮ ਦਾ ਪੜਦਾ ਹੈ ਹੁਣ ਵੀ ਹੈਗਾ ਪਰ ਜੇ ਕੋਈ ਅੰਨਾ ਹੋਵੇ ਉਹਦੇ ਅੱਗੇ ਬੈਠਾ ਹੀ ਆਦਮੀ ਹੋਵੇ ਪਰ ਅੰਨਾ ਵਿਚਾਰਾ ਕਿਵੇਂ ਦੇਖੇ ਰਾਮ ਦੀ ਆਵਾਜ਼ ਤਾਂ ਸਾਨੂੰ ਸੁਣਦੀ ਹੈ ਅੰਦਰੋਂ ਸਭਾ ਕੱਟ ਰਾਮ ਬੋਲਦਾ ਹੈ ਅੰਤਰਾਤਮਾ ਦੀ ਆਵਾਜ਼ ਨੂੰ ਰਾਮ ਦੀ ਆਵਾਜ਼ ਕਿਹਾ ਹੋਇਆ ਜਦੋਂ ਅਸੀਂ ਅੰਤਰਾਤਮਾ ਦੀ ਆਵਾਜ਼ ਕਹਿੰਦੇ ਨੇ ਉਹੀ ਰਾਮ ਰਾਮ ਦੀ ਆਵਾਜ਼ ਉਹ ਤਾਂ ਸਾਰਿਆਂ ਨੂੰ ਸੁਣਦੀ ਹੈ ਸਾਰੇ ਮੰਨਦੇ ਨੇ ਅੰਤਰਾਤਮਾ ਦੀ ਆਵਾਜ਼ ਅਨਸਾਰ ਚੱਲੋ ਪਰ ਜਿਹੜਾ ਬੋਲਦਾ ਉਹ ਨਹੀਂ ਦੀਦਾ ਸਵਾਲ ਇੰਨਾ ਹੀ ਹੈ ਜੇ ਉਹ ਦੇਖਣਾ ਜਿਹੜਾ ਬੋਲਦਾ ਤਾਂ ਅੰਤਰ ਧਿਆਨ ਹੋਣਾ ਉਹ ਜਿੱਥੋਂ ਆਵਾਜ਼ ਆਉਂਦੀ ਉਧਰ ਨੂੰ ਦੇਖਣਾ ਪਊ ਤੁਹਾਨੂੰ ਉਧਰ ਧਿਆਨ ਰੱਖਣਾ ਪਊ ਬਾਹਰ ਧਿਆਨ ਹਟਾਉਣਾ ਪਊ ਐ ਤੇ ਖੋਪੜੀ ਤੇ ਧਿਆਨ ਨਹੀਂ ਜਾ ਸਕਦਾ ਦਿਮਾਗ ਤੋਂ ਤਾਂ ਬਾਹਰ ਨੂੰ ਜਾਂਦਾ ਸਾਡਾ ਧਿਆਨ ਜੇ ਧਿਆਨ ਦਿਮਾਗ 'ਚ ਚਲਿਆ ਗਿਆ ਫਿਰ ਤਾਂ ਬਾਹਰ ਜਾਊ ਅੱਖਾਂ ਦੇ ਕੰਨਾਂ ਤੇ ਨੱਕ ਤੇ ਮੂੰਹ ਤੇ ਫਿਰ ਬਾਹਰ ਰਹੂ ਇਸ ਕਰਕੇ ਦਿਮਾਗ ਤੋਂ ਥੱਲੇ ਉਤਰ ਕੇ ਜਦ ਇੱਥੇ ਨੂੰ ਦੇਖਦਾ ਨਾ ਅੰਦਰ ਨੂੰ ਆਪਣੇ ਅੰਦਰ ਨੂੰ ਝਾਕਦਾ ਹੈ ਆਪਾਂ ਕਹਿੰਦੇ ਆਪਣੇ ਅੰਦਰ ਨੂੰ ਝਾਕ ਬਸ ਅੰਦਰ ਹੈਗਾ ਰਾਮ ਜਿਹੜਾ ਅੰਦਰੇ ਝਾਕਦਾ ਹਰ ਵਕਤ ਉਹ ਰਾਮ ਨੂੰ ਖੋਜ ਲੈਂਦਾ ਹੈ ਬਾਹਰ ਆਉ ਨਹੀਂ ਹੁੰਦਾ ਬਾਹਰ ਕਿੱਥੇ ਆ ਬਾਹਰ ਤਾਂ ਆਇਆ ਹੈ ਇਹ ਰਾਮ ਦੀ ਮੂਰਤੀ ਨੂੰ ਬਣਾਈ ਹੋਈ ਹੈ ਮਾਇਆ ਦੀ ਮੂਰਤੀ ਚ ਕਿਤੇ ਰਹੂ ਹੁੰਦਾ ਰਾਮ ਸਭ ਦੇ ਅੰਦਰ ਹੈ ਜੇ ਰਾਮ ਨੂੰ ਖੋਜਣਾ ਆਪਣੇ ਅੰਦਰੋਂ ਖੋਜੋ ਜੋ ਦਿਸੇ ਸੋ ਤੇ ਜੋ ਦਿਸੇ ਤੋਂ ਮਾਇਆ ਬਾਹਰ ਤਾਂ ਮਾਇਆ ਅੱਖਾਂ ਨੂੰ ਤਾਂ ਦੀਦਾ ਹੀ ਨਹੀਂ ਰਾਮ ਨਾਲ ਹਾਂਜੀ